ਤੇ ਫਿਰ ਪਰਾਧ ਕੀ ਕੋ ਸਮਝੋ ਰੁਚੀ ਰਹਿ ਗਈ ਸਾਂਝੀ ਥੋੜੇ ਜਿਹੇ ਵਿੱਚ ਤਿੰਨੇ ਪੁੱਤਰ ਕਰ ਅੱਜ ਕੱਲ ਅਸੀਂ ਸਾਧ ਸੰਗਤ ਆਨੇ ਹਾਂ ਧੰਨੇ ਸਾਧ ਸੰਗਤ ਜੀ ਪਰ ਟਿੱਚ ਬਚਨ ਨਹੀਂ ਸਮਝਦੇ ਸਾਧ ਸੰਗਤ ਆਪਣੇ ਪੁੱਤਰਾਂ ਨੂੰ ਆਪਣੇ ਰਿਸ਼ਤੇਦਾਰਾਂ ਨੂੰ ਆਪਣੇ ਨੇੜ ਦੇ ਤੇੜਿਆਂ ਨੂੰ ਬਹੁਤ ਆਗੇ ਕਰ ਲੈਂਦੇ ਸਾਧ ਸੰਗਤ ਦੀ ਉਂਝ ਖਲ ਲਾਈ ਜਾਂਦੇ ਤੇ ਉਂਝ ਆਖੀ ਜਾਵਾਂਗੇ ਸਾਧ ਸੰਗਤ ਤੇ ਸਾਧ ਸੰਗਤ ਤੇ ਜਾਂ ਦੇ ਨੂੰ ਕੱਖ ਵੀ ਨਹੀਂ ਸਾਧ ਸੰਗਤ ਹੈ ਕਿ ਇਹ ਸਾਡੀ ਉਂਤਾਈ ਇਹ ਸਾਡੇ ਵਿੱਚ ਹੀ ਆ ਗਈ ਹੈ ਜਦੋਂ ਸਾਧ ਸੰਗਤ ਨੂੰ ਸਾਧ ਸੰਗਤ ਜਾਣਾਂਗੇ ਨਾ ਬਾਬੇ ਬਹਿਲੋ ਬੰਦ ਫੇਰ ਸਾਡਾ ਭਾਰਤ ਦਾ ਸਾਰਾ ਹੀ ਕੰਮ ਚੌੜ ਹੋ ਗਿਆ ਉਦੋਂ ਭਾਈ ਨਾਨੂ ਘਰ ਨਹੀਂ ਸੀ ਜਿਸ ਵਕਤ ਇਸ ਤਰ੍ਹਾਂ ਦੀਆਂ ਗੱਲਾਂ ਹੋਈਆਂ ਤੇ ਇਹ ਦੋਵੇਂ ਜੀ ਬੜੇ ਉਦਾਸ ਹੋ ਗਏ ਉਹਨਾਂ ਆਖਿਆ ਹੁਣ ਕੀ ਕਰੀਏ ਫਿਰ ਇਸ ਨੇ ਜ਼ੋਰ ਲਾਇਆ ਕਿ ਹੁਣ ਪਿਤਾ ਦੀ ਖੁਸ਼ੀ ਲੈਣੀ ਹੈ ਖੁਸ਼ੀ ਤੋਂ ਬਗੈਰ ਕੋਈ ਗੱਲ ਨਹੀਂ ਹੋ ਸਕਦੀ ਫਿਰ ਨਹੀਂ ਸੇਵਾ ਕੀਤੀ ਇਹ ਨਾਨੂ ਨੇ ਭਈ ਪਾ ਰਾਤ ਰਹਿੰਦੀ ਤੱਕ ਸੇਵਾ ਕਰਦੇ ਰਹਿਣਾ ਤੇ ਸਾਰੀ ਰਾਤ ਉਹਨਾਂ ਦੀ ਮੰਜੀ ਦੇ ਥੱਲੇ ਸੁੱਤਿਆ ਰਹਿਣਾ ਅੰਮ੍ਰਿਤ ਵੇਲੇ ਪਾ ਰਾਤ ਨਾਲ ਉੱਠ ਕੇ ਫਿਰ ਸ਼ੁਰੂ ਸੇਵਾ ਕਰ ਦੇਣੀ ਇੱਕ ਦਿਨ ਆ ਗਿਆ ਕਿ ਭਾਈ ਬੈਲੋ ਖੁਸ਼ ਹੋ ਕਹਿੰਦੇ ਨੇ ਪੁੱਤ ਕੁਝ ਮੰਗ ਲੈ ਕਹਿੰਦਾ ਫਿਰ ਗਰੀਬ ਨਵਾਜ਼ ਮੈਂ ਇਹ ਮੰਗਣ ਮੰਗਣਾ ਵੀ ਤੁਹਾਡੀ ਅਣਖ ਰਹਿ ਜਾ ਦੁਨੀਆ ਤੁਹਾਡੀ ਨੂੰ ਨੇ ਗਲਤੀ ਕੀਤੀ ਹੈ ਮੈਂ ਕਰ ਨਹੀਂ ਸਕਦਾ ਤੇ ਛੋਟੀ ਜੀ ਖਤਾ ਤੇ ਐਡੀ ਵੱਡੀ ਸਜ਼ਾ ਦੇ ਦਿੱਤੀ ਆਂਦੇ ਨੇ ਕੋਈ ਗੱਲ ਨਹੀਂ ਕੋਈ ਚੰਗੀ ਚੀਜ਼ ਮੰਗ ਲੈ ਕਹਿੰਦਾ ਨਹੀਂ ਜੀ ਚੰਗੀਆਂ ਬੜੀਆਂ ਚੀਜ਼ਾਂ ਨੇ ਪਰ ਸਾਡੇ ਮਨ ਅੰਦਰ ਐਸਾ ਇਹ ਹੀ ਹੁੰਦਾ ਹੈ ਉਹਨਾਂ ਫਿਰ ਆਖਿਆ ਚੰਗਾ ਖੁਸ਼ ਹੋ ਕੇ ਆਖਿਆ ਜਾ ਫਿਰ ਤੇਰੇ ਘਰ ਬੜਾ ਚੰਗਾ ਭਗਤ ਪੁੱਤਰ ਹੋਏਗਾ ਔਰ ਤੇਰੇ ਪੋਤਰੇ ਬੜੇ ਨੌਜਵਾਨ ਤੇ ਤਿਆਰ ਪਰ ਤਿਆਰ ਹੋਣਗੇ ਜਿਹੜਾ ਤੇਰਾ ਪੁੱਤਰ ਹੋਏਗਾ ਉਹਦਾ ਨਾਮ ਰੱਖੀ ਭਗਤਾ ਇਹ ਫਿਰ ਭਗਤਾ ਜਿਹੜਾ ਨਾ ਇਹ ਨਾਨੂ ਦੇ ਘਰ ਪੈਦਾ ਹੋਇਆ ਇਹ ਫਿਰ ਉਹ ਭਗਤਾ ਜਿਹੜਾ ਪਿੰਡ ਹੈ ਕੋਈ 12 ਕੋ ਤੇ ਉਹ ਇਧਰੋਂ ਸਲਾਬਤ ਰਾਮਪੁਰੇ ਵੱਲੋਂ ਹੈ ਤੇ 17 ਕੋ ਪਰ ਜੈਤੋ ਵੱਲੋਂ ਜੇ ਇਹ ਬਾਬੇ ਭਾਈ ਭਗਤੇ ਨੇ ਫਿਰ ਸਮਝੋ ਇਹ ਪਿੰਡ ਬਣਾਇਆ ਸੀ ਜਿੱਥੋਂ ਦੇ ਸੰਤ ਸੇਵਾ ਸਿੰਘ ਜਥੇਦਾਰ ਹੋਏ ਨੇ ਤੇ ਉਹਨਾਂ ਦੇ ਭਰਾ ਸਨ ਕੁੰਨਣ ਸਿੰਘ ਜਿਨ੍ਹਾਂ ਨਾਲ ਮੈਂ ਬੜਾ ਚਿਰਿਆ ਉਹ ਭਾਈ ਭਗਤੇ ਦੇ ਹੋਏ ਨੇ ਇਹ ਫਿਰ ਬੜਾ ਸੇਵਕ ਹੋਇਆ ਭਾਈ ਭਗਤਾ ਜਿਹੜਾ ਨਾ ਇਹਦੇ ਫਿਰ ਦੋ ਵਿਆਹ ਹੋਏ ਸਨ ਵੱਡੇ ਦੇ ਵਿੱਚੋਂ ਗੁਰਦਾਸ ਹੋਇਆ ਜਿਹੜੀਆਂ 40 ਵਾਲਾਂ ਦੇ ਭਾਈ ਉਸ ਗੁਰਦਾਸ ਦੀਆਂ ਤੇ ਵੀ ਵਾਰ ਇਹਨਾਂ ਦੇ ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰਚੇਲਾ ਇਹ ਉਸ ਭਾਈ ਕੇ ਬਹਿਲੋ ਦਾ ਭਾਈ ਜਿਹੜਾ ਉਸ ਨੇ ਵਾਰ ਆਚਾਰਨ ਕੀਤੀ ਸੀ ਇਹਦੇ ਫਿਰ ਇੱਕ ਤੋਂ ਇੱਕ ਪੁੱਤਰ ਹੈ ਇੱਕ ਤੋਂ ਤਾਰਾ ਭਾਰਾ ਤੇ ਮੇਰਾ ਤੇ ਬਖਤਾ ਚਾਰ ਪੁੱਤਰ ਹੋਏ ਨੇ ਇਹ ਬੜੇ ਸੂਰਬੀਰ ਹੋਏ ਨੇ ਇਹਦੇ ਫਿਰ ਗੁਰੂ ਗੋਬਿੰਦ ਸਿੰਘ ਵੀ ਬੜਾ ਬੜੀ ਸੇਵਾ ਕੀਤੀ ਹੈ 6 ਤਿੰਨ ਦਿਨ ਫਿਰ ਭਾਈ ਭਗਤ ਸਾਧੂ ਰਹਿ ਸਨ ਇੱਕ ਵਾਰ ਇਹ ਤਰ੍ਹਾਂ ਨੂੰ ਸੱਚੇ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਦਾ ਦੀਵਾਨ ਲਗਾਇਆ ایک رامو سی لاہور دا اس نے آ کے کے گل چ پلا پا عرض کی گریب نو آج میری لڑکی بیمار ہے تے کرپا کرو تے انہوں راضی کرو تے بہتے جڑے نے نا گرمکھ پیارے سیاڑے جڑے بہتے ہی سمجھو پریتاں تے یقین رکھتے نے سنتاں او آندے سنترا مرگے وہ آتے نہ چمبڑی ہوئی ہے ਉਹਨੂੰ ਭੂਤ ਨਹੀਂ ਚੰਬੜੀ ਹੋਈ ਆਂਦੇ ਨੇ ਬਹੁਤੇ ਤੇ ਤੁਸੀਂ ਕਿਰਪਾ ਕਰੋ ਸਾਰਿਆਂ ਨੇ ਭਾਈ ਭਗਤੇ ਵੱਲ ਵੇਖਿਆ ਕਿਉਂ ਉਦੋਂ ਭਾਈ ਡਾਲੋ ਨੂੰ ਗੁਰੂ ਅਰਜਨ ਨੇ ਵਰ ਦਿੱਤਾ ਸੀ ਪਰ ਤੇਰੇ ਘਰ ਗੁਪਤ ਜਿਹੜੀਆਂ ਨੇ ਨਾ ਜੂਨੀਆਂ ਉਹਦਾ ਉਹਦਾ ਉਹਦੇ ਤੇਰੀ ਹਕੂਮਤ ਹੋਏਗੀ ਇਹ ਫੇ ਭਾਈ ਭਗਤਾ ਉੱਠ ਕੇ ਖਲੋ ਗਿਆ ਮੈਨੂੰ ਹੁਕਮ ਕਰੋ ਜੀ ਮੈਂ ਤੇ ਤੁਹਾਡੀ ਕਿਰਪਾ ਨਾਲ ਹੀ ਕਰਨਾ ਇਹ ਫਿਰ ਲਾਹੌਰ ਗਿਆ ਜਾ ਕੇ ਸਤਿਗੁਰੂ ਦੀ ਕਿਰਪਾ ਨਾਲ ਭੂਤਰੀਆਂ ਕੱਢ ਦਿੱਤੀਆਂ ਨੇ ਉਹਦੀਆਂ ਉਹ ਰਾਜੀ ਹੋ ਗਈ ਤੇ ਉਸ ਨੇ ਫੇਰ ਆਹੋ ਪਾਏ ਸਨ ਉਹਨੇ ਆਖਿਆ ਭਾਈ ਗੁਰਮਖਾ ਸੇਠ ਇੱਕ ਸਾਨੂੰ ਆਵਾ ਦੇ ਦੇ ਕਹਿੰਦਾ ਜੀ ਇੱਕ ਆਵਾ ਆਵੇ ਤੇ ਤੁਸੀਂ ਸਾਰੇ ਭਾਵੇਂ ਲੈ ਜਾਓ ਪਰ ਲਾਹੌਰੋਂ ਤੁਹਾਡੇ ਪਿੰਡ ਉੱਥੇ ਭਾਈ ਭਗਤੇ ਜਾਣਗੇ ਕਿ ਤੂੰ ਉਹ ਕਹਿੰਦੇ ਨੇ ਐਉਂ ਚਲੇ ਜਾਣਗੇ ਤੁਸੀਂ ਹਾਂ ਕਰੋ ਉਹ ਕਹਿੰਦੇ ਨੇ ਚੰਗਾ ਉੱਥੇ ਫਿਰ ਉਹਦੇ ਬੰਦੇ ਜਿਹੜੇ ਸਨ ਨਾ ਉੱਥੇ ਬਾਹਰ ਆਵਿਆ ਤੇ ਉਹਨਾਂ ਨੇ ਵੇਖਿਆ ਕਿ ਕਲਾਹਲ ਮਚਦਾ ਸ਼ੋਰ ਸ਼ਰਾਬਾ ਮਚਦਾ ਤੇ ਲੱਭਦਾ ਕੁਝ ਵੀ ਨਹੀਂ ਰਾਤ ਰਾਤ ਹੀ ਲੋਰੋ ਇੱਟਾ ਜਿਹੜੀਆਂ ਹਨ ਭੱਜਦੇ ਆ ਰਹੀਆਂ ਹਨ 88 ਕਮਾਂ ਜ਼ਮੀਨ ਉਹ ਗੁਰਬਰ ਦੇ ਨਾਂ ਜੇ ਤੇ ਅਜੇ ਉਹ ਭੂਤਾਂ ਵਾਲਾ ਖੂਹ ਭਗਤੇ ਵਿੱਚ ਜੇ ਬੜਿਆ ਤੇ ਉੱਥੇ ਮੈਂ ਬੜੇ ਦੁਆਨ ਲਾਏ ਜੋ ਉਸ ਖੂਹ ਤੇ ਵੀ ਜਾ ਕੇ ਉਹ ਅਜੇ ਤੱਕ ਉੱਥੇ ਲੱਗਾ ਆ ਸੋ ਮੇਰਾ ਮਤਲਬ ਸਿਰਫ ਤੋਂ ਹੋਈ ਸੀ ਇਹ ਭਾਈ ਬਹਿਲੋ ਜਿਹੜਾ ਸੀ ਨਾ ਇਹਦੇ ਪਿੰਡ ਦਾ ਵੀ ਨਾਂ ਫਿਰ ਭਾਈ ਕੇ ਬਣ ਗਿਆ ਇਹਦੀ ਕਿਰਪਾ ਆਪਾਂ ਨਾਲ ਭਾਈ ਕੇ ਫਫੜੇ ਬਣ ਗਏ ਇਹਨਾਂ ਦੀ ਅੰਸ਼ ਨੂੰ ਵੀ ਭਾਈ ਜੀ ਕਹਿੰਦੇ ਨੇ ਇਹਨਾਂ ਦਾ ਜਨਮ 1640 ਸੰਮਤ ਵਿੱਚ ਹੋਇਆ 20 ਸਾਲ ਦਾ ਸੀ ਜਦੋਂ ਸਤਿਗੁਰਾਂ ਦੇ ਕੋਲ ਆਇਆ ਤੇ 40 ਸਾਲ ਸੇਵਾ ਕੀਤੀ ਤੇ 1700 ਵਿੱਚ ਇਹਨਾਂ ਦਾ ਸਮਝੋ ਅੰਤ ਹੋ ਗਿਆ ਇਹਨਾਂ ਨੇ ਸੇਵਾ ਕੀਤੀ ਤੇ ਸੇਵਾ ਕਰਕੇ ਉੱਚੇ ਹੋ ਗਏ ਇਸ ਤੇ ਆਪਾਂ ਇੱਕ ਵਾਰੀ ਫੇਰ ਧਾਰਨ ਪੜ ਕੇ ਭੋਗ ਪਾ ਦਈਏ اوج دنیا سے تا درگاہ راہ اچھا ਬਸ ਜੀ ਹੁਣ ਇਹ ਅਸਾਂ ਵੇਖਣਾ ਵੀ ਸੇਵਾ ਕਰਨੀ ਹੈ ਕਿ ਨਹੀਂ ਕਰਨੀ ਤੇ ਸੇਵਾ ਫਿਰ ਕਰਨੀ ਵੀ ਹੈ ਤੇ ਕਿਸ ਤਰ੍ਹਾਂ ਕਰਨੀ ਹੈ ਸੇਵਾ ਕਰਕੇ ਇੱਟ ਨਹੀਂ ਮਾਰਨੀ ਕਿਸੇ ਦੇ ਮੱਥੇ ਵਿੱਚ ਸੇਵਾ ਵੀ ਪਿਆਰ ਨਾਲ ਕੀਤੀ ਜਾਏ ਸਤਿ ਸ੍ਰੀ ਅਕਾਲ